ਪੰਥਾ ਪ੍ਰੇਮ ਨਾ ਜਾਣਈ ਭੂਲੀ ਫਿਰੇ ਗਵਾਰੀ ਨਾਨਕ ਹਰ ਬਿਸਰਾਏ ਕੈ ਪੌਂਦੇ ਨਰਕ ਅੰਧਿਆਰ ਪੰਥਾ ਪ੍ਰੇਮ ਨਾ ਜਾਣਈ ਜਿਹਨੂੰ ਪ੍ਰੇਮ ਦੇ ਮਾਰਗ ਦਾ ਗਿਆਨ ਨਹੀਂ ਹੈ ਪ੍ਰੇਮ ਦਾ ਜਿਹੜੀ ਪ੍ਰੇਮਾ ਭਗਤੀ ਹੈ ਉਹਦਾ ਗਿਆਨ ਨਹੀਂ ਹੈ ਗੁਰਮਤਿ ਪ੍ਰੇਮਾ ਭਗਤੀ ਹੈ ਪ੍ਰੇਮਾ ਭਗਤੀ ਨਾਲ ਹੀ ਮਾਇਆ ਤੋਂ ਪਰੇ ਜਾ ਸਕੀਦਾ ਜਨ ਪ੍ਰੇਮ ਕੀਓ ਤਨੇ ਪ੍ਰਭ ਪਾਇਓ ਪ੍ਰਭ ਤੱਕ ਪ੍ਰੇਮਾ ਭਗਤੀ ਗੁਰਮਤਿ ਸੋਝੀ ਪਹੁੰਚਾ ਸਕਦੀ ਹੈ ਪੂਰੀ ਕਰੇ ਗਵਾਰ ਐਵੇਂ ਹਲ ਪਟਲੀਆਂ ਗੱਲਾਂ ਕਰੀ ਜਾਂਦੇ ਨੇ ਪੂਰੀ ਗਵਾਰ ਨੇ ਅਗਿਆਨੀ ਨੇ ਮੂਰਖ ਨੇ ਜਿਨ੍ਹਾਂ ਨੂੰ ਗੁਰਮਤਿ ਮਾਰਗ ਦਾ ਗਿਆਨ ਨਹੀਂ ਜਿਹੜਾ ਗੁਰਮਤਿ ਸੋਝੀ ਨਹੀਂ ਗਵਾਰ ਨੇ ਪਸੂ ਨੇ ਹੋਰੇ ਹੋਰ ਗੱਲਾਂ ਦੱਸੀ ਜਾਂਦੇ ਨੇ ਨਾਨਕ ਹਰ ਵਿਸਰਾਇਕ ਹੈ ਉਹਨਾਂ ਨੇ ਹਰ ਵਿਸਰਾਤਾ ਬਣਾ ਦਿੱਤਾ ਪੌਂਦੇ ਨਰਕਾਂ ਦੇ ਅੰਧਾਰ ਉਹ ਜਿਹੜਾ ਅੰਧਕਾਰ ਹੈ ਨਰਕ ਹੈ ਅਗਿਆਨਤਾ ਦਾ ਉਹ ਸਿੱਟੀ ਜਾਂਦੇ ਲੋਕਾਂ ਨੂੰ ਚਾਲਣਾ ਕਰਨਾ ਵੀ ਲੋਕਾਂ ਨਾਲ ਹਨੇਰਾ ਕਰੀ ਜਾਂਦੇ ਨੇ ਹਨੇਰੇ ਖੂ ਸਿੱਟੀ ਜਾਂਦੇ ਨੇ ਲੋਕਾਂ ਨੂੰ ਪੰਥਾ ਪ੍ਰੇਮ ਨਾ ਜਾਣਾ ਹੀ ਭੂਲੀ ਫਿਰੇਗਾ ਵਾਰ ਇਹ ਬੁੱਧੀ ਨੂੰ ਕਿਹਾ ਹੈ ਜੀ ਹਾਂਜੀ ਹਾਂ ਠੀਕ ਹੈ ਨਾਨਕ ਹਰ ਵਿਸਰਾਏ ਕੇ ਪੌਂਦੇ ਨਰਕ ਅੰਧਿਆਰ ਅੰਦਰੋਂ ਨੇਰਾ ਨਹੀਂ ਜਾ ਰਿਹਾ ਨਰਕ ਚ ਹੀ ਹੈ ਜੀ ਨਰਕ ਪਾਉਂਦੇ ਨੇ ਲੋਕਾਂ ਨੂੰ ਨਰਕ ਚ ਸਿੱਟ ਰਹੇ ਨੇ ਆਪ ਤਾਂ ਡੁੱਬੇ ਹੋਏ ਨੇ ਚੇਲੇ ਦੇ ਬਾਹਰ ਅੱਛਾ ਆਪ ਨਰਕ ਚ ਪਏ ਹੋਏ ਆ ਦੂਸਰਿਆਂ ਨੂੰ ਨਰਕ ਚ ਪਾ ਰਹੇ ਹੈ ਜੀ ਹਾਂ ਠੀਕ ਉਹ ਇਹ ਪਹਿਲਾ ਲੋਕ ਉਹਦੇ ਨਾਲੇ ਮਿਲਦਾ ਇਹ ਜਿਹੜਾ ਉਤਲਾ ਸੀ ਸੌਦਾ ਜਿਹਨਾਂ ਕੋ ਹੈ ਨਹੀਂ ਠੀਕ ਹੈ ਜੀ ਇੱਥੇ 18 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ